ਅਥ ਸੀਤਾ ਸਵੰਬਰ ਕਥਨੰ ਰਸਾਵਲ ਚੰਦ ਰਤਿਓ ਸਵੰਬਰ ਸੀਤਾ ਸੁਧ ਗੀਤਾ ਬਿਧੰ ਚਾਰ ਬੈਣੀ ਮ੍ਰਿਗੀ ਰਾਜ ਨੈਣੀ ਸੁਣਿਓ ਮੂਨ ਨੇ ਸੰਗ ਚਤੁਰ ਚਾਰ ਦੇ ਸੰਗ ਲਇਓ ਸੰਗਰਾਮੰ ਚਲਿਓ ਧਰਮ ਤਾਮੰ ਸੁਨੋ RAM ਪਿਆਰੇ ਚਲੋ ਸਾਥ ਮਾਰੇ ਸਿਆ ਸਵੰਬਰ ਕੀਨੋ ਨਿਰਪੰਗ ਬੋਲ ਲੀਨੋ ਤਹਾ ਪ੍ਰਾਤ ਜਈਐ ਸਿਆ ਜੀਤ ਲਈਐ ਕਹੀ ਮਾਨ ਮੇਰੀ ਬਣੀ ਬਾਤ ਤੇਰੀ ਬਲੀ ਪਾਣ ਬਾਕੇ ਨਿਪਾਤੋ ਪਿਨਾ ਕੇ ਸਿਆ ਜੀਤ ਆਨੋ ਹਨੋ ਸਰਬਦਾਨੋ ਚਲੇ RAM ਸੰਗੰ ਸੁਹਾਏ ਨਿਖੰਗੰ ਭਏ ਜਾਏ ਠਾਡੇ ਮਹਾ ਮੋਦ ਬਾਢੇ ਪੁਰੰਗ ਨਾਰ ਦੇਖੈ ਸਹੀ ਕਾਮ ਲੇਖੈ ਰਿਪੰਗ ਸਤਰ ਜਾਣੈ ਸਿਧੰ ਸਾਧ ਮਾਨੈ ਸਿਸੰਗ ਬਾਲ ਰੂਪੰ ਲਹਿਓ ਭੂਪ ਭੂਪੰ ਤਪਿਓ ਪਉਨ ਹਾਰੀ ਭਰੰਗ ਸ਼ਸਤਰ ਤਾਰੀ ਨਿਸਾ ਚੰਦ ਜਾਣਿਓ ਦਿਨੰਗ ਭਾਨ ਮਾਨਿਓ ਗਣੰਗ ਰੁਦਰ ਰੇਖਿਓ ਸੁਰੰਗ ਇੰਦਰ ਦੇਖਿਓ ਸਰਤੰਗ ਬ੍ਰਹਮ ਜਾਣਿਓ ਦਿਜੰਗ ਬਿਆਸ ਮਾਨਿਓ ਹਰੀ ਬਿਸਨ ਲੇਖੇ ਸਿਆ ਰਾਮ ਦੇਖੇ ਸਿਆ ਭੇਖ ਰਾਮੰ ਵਿਧੀ ਬਾਣ ਕਾਮੰ ਗਿਰੀ ਝੂਮ ਭੂਮੰ ਮਦੀ ਜਾਣ ਖੂਮੰ ਉਠੀ ਚੇਤ ਐਸੇ ਮਹਾਵੀਰ ਜੈਸੇ ਰਹੀ ਨੈਣ ਜੋਰੀ ਸਸੰਗ ਜਿਉ ਚਕੋਰੀ ਰਹਿ ਮੋ ਦੋਨੋ ਟਰੇ ਨਾਹਿ ਨੋ ਰਹੇ ਠਾਂਡ ਐਸੇ ਰਣੰਗ ਵੀਰ ਜੈਸੇ ਪਠੇ ਕੋਟ ਦੂਤੰਗ ਚਲੇ ਪੌਨ ਪੂਤੰਗ ਕਵੰਡਾਨ ਡਾਰੇ ਨਰੇ ਸੋ ਦਿਖਾਰੇ ਲਿਓ ਰਾਮ ਪਾਨ ਭਰਿਓ ਵੀਰ ਮਾਨੰ ਹਸਿਓ ਐਜ ਲੀਨੋ ਵੈ ਟੂਕ ਕੀਨੋ ਸਭੈ ਦੇਵ ਹਰਖੇ ਕਨੰ ਕੋਹ ਬਰਖੇ ਲਜਾਨੇ ਨਰੇ ਸੰਗ ਚਲੇ ਆਪ ਦੇ ਸੰਗ ਤਬੈ ਰਾਜ ਕੰਨਿਆ ਤਿਹੂ ਲੋਕ ਧੰਨਿਆ ਧਰੇ ਫੂਲ ਮਾਲਾ ਬਰਿਓ ਰਾਮ ਬਾਲਾ ਉਜੰਗ ਪ੍ਰਿਆਦ ਛੰਦ ਕਿਦੋ ਦੇਵ ਕੰਨਿਆ ਕਿਦੋ ਬਾਸਵੀ ਹੈ ਕਿਦੋ ਜਛਨੀ ਕਿੰਦਰਨੀ ਲਾਗਨੀ ਛੈ ਕਿਦੋ ਵੀ ਦਇਤ ਜਾ ਦੇਵਤਾ ਸੀ ਕਿਦੋ ਸੂਰਜਾ ਸੁਧ ਸੋਧੀ ਸੁਦਾਸੀ ਕਿਦੋ ਜਛ ਵਿਦਿਆ ਧਰੀ ਗੰਧਵੀ ਹੈ ਕਿਦੋ ਰਾਗਨੀ ਭਾਗ ਪੂਰੇ ਰਚੀ ਹੈ ਕਿਦੋ ਸਵਰਨ ਕੀ ਚਿੱਤਰ ਕੀ ਪੁੱਤਰ ਕਾ ਹੈ ਕਿਦੋ ਕਾਮ ਕੀ ਕਾਮਨੀ ਕੀ ਪ੍ਰਭਾ ਹੈ ਕਿਦੋ ਚਿੱਤਰ ਕੀ ਪੁੱਤਰ ਕਾ ਸੀ ਬਨੀ ਹੈ ਕਿਦੋ ਸੰਖਨੀ ਚਿੱਤਰਨੀ ਪਦਮਨੀ ਹੈ ਕਿਦੋ ਰਾਗ ਪੂਰੇ ਪਰੀ ਰਾਗ ਮਾਲਾ ਵਰੀ RAM ਤੈਸੀ ਸਿਆ ਆਜ ਬਾਲਾ ਛਕੇ ਪ੍ਰੇਮ ਦੋਨੋਂ ਲਗੇ ਨੈਣ ਐਸੇ ਮਨੋ ਫਾਦ ਫਾਂਦ ਹੈ ਮ੍ਰਿਗੀ ਰਾਜ ਜੈਸੇ ਬਿਦੰਗ ਬਾਗ ਬਹਿਣੀ ਕਟੰਗ ਦੇਸ ਸੀਣ ਰੰਗੇ ਰੰਗ ਰਾਮੰ ਸੁਨੈਣੰ ਪ੍ਰਵੀਨੰ ਜਿਨੀ ਰਾਮ ਸੀਤਾ ਸੁਣੀ ਸ੍ਰਵਣ ਰਾਮੰ ਗਹੇ ਸ਼ਸਤਰ ਅਸਤਰੰ ਰਿਸਿਓ ਤੌਣ ਜਾਮੰ ਕਹਾ ਜਾਤ ਪਾਖਿਓ ਰਹੋ RAM ਠਾਡੇ ਲਖੋ ਆਜ ਕੈਸੇ ਭਏ ਵੀਰ ਗਾਡੇ ਪਾਖਾ ਪਿੰਗਲ ਦੀ ਸੁੰਦਰੀ ਛੰਦ ਪਟ ਹੁੰਕੇ ਧੁੰਕੇ ਬੰਕਾਰੇ ਰਣ ਬੱਜੇ ਗੱਜੇ ਨਗਾਰੇ ਰਣ ਹੁਲਕ ਲੋਲੰਗ ਹੁਲਾਲੰਗ ਟਲ ਹੱਲੰਗ ਟੱਲੰਗ ਉਛਾਲੰਗ ਰਣ ਉਠੇ ਕੁੱਠੇ ਮੁਛਾਲੇ ਸਰ ਛੁੱਟੇ ਜੁੱਟੇ ਪੀ ਹਾਲੇ ਰਤ ਡਿੱਗੇ ਪਿੱਗੇ ਜੋਧਾਨੰ ਕਣਨੰਛੇ ਕੱਛੇ ਪੀ ਪੀਖਣੀਂ ਭੇਰੀ ਪੁੰਕਾਰੰ ਚੱਲ ਲੰਕੇ ਖੰਡੇ ਦੁਧਾਰੰ ਜੁਧੰ ਜੁਝਾਰੰ ਬੁੱਬਾੜੇ ਰੁਲੀਏ ਪਖਰੀਏ ਆਹਾੜੇ ਬੱਕੇ ਬਵਾੜੇ ਬੰਕਾਰੰ ਨੱਚੇ ਪਖਰੀਏ ਜੁਝਾਰੰ ਬੱਜੇ ਸੰਗਲੀਏ ਪੀ ਹਾਲੇ ਰਣ ਰੱਤੇ ਮੱਤੇ ਮੁਛਾਲੇ ਉਛਲੀਏ ਕੱਛੀ ਕਛਾਲੇ ਉੱਡੇ ਜਣ ਪੱਬੰਗ ਪਛਾਲੇ ਜੁੱਟੇ ਪਰ ਛੁੱਟੇ ਮੁਛਾਲੇ ਰੁਲੀਏ ਆਹਾੜੰ ਪਖਰਾਲੇ ਬੱਜੇ ਸੰਧੂਰੰ ਨਗਾਰੇ ਕੱਛੇ ਕਛੀਲੇ ਲੁਝਾਰੇ ਗਣਗੂਰੰ ਪੂਰੰ ਗਹਿਣਾਇੰ ਅੰਜਨੇ ਅੰਜੇ ਨੈਣਾਇੰ ਰਣ ਨੱਕੇ ਨਾਦੰ ਨਾਫੀਰੰ ਬੱਬਾੜੇ ਬੀਰੰ ਹਾ ਬੀਰੰ ਉੱਘੇ ਜਾਂਡੇ ਦੇ ਜੱਟਾਲੇ ਛੁੱਟੇ ਸਿਲ ਮੁਛਾਲੇ ਪੜ ਡਿੱਗੇ ਕਾਇੰ ਅਘਾਇੰ ਤਨ ਸੁਭੇ ਅਧੋ ਅਧਾਇੰ ਦਲ ਗੱਜੇ ਬੱਜੇ ਨੀਸਾਨੰ ਚੰਚਲੀਏ ਤਾਜੀ ਚੀ ਆਣੰ ਚਵ ਸਿੰਘ ਚਿੰਕੀ ਚਾ ਵੰਡੈ ਖੰਡੇ ਖੰਡੇ ਕਹਿ ਆਖੰਡੈ ਰਣ ਰੰਕੇ ਗਿੱਧੰ ਉਧਾਨ ਜੈ ਜੰਪੈ ਸਿੱਧੰ ਸੁਧਾਨੰ ਫੁੱਲੇ ਜਨ ਕਿੰਸਕ ਬਾਸੰਤੰ ਰਣ ਤੇ ਸੂਰਾ ਸਾਮੰਤੰ ਡਿੱਗੇ ਰਣ ਸੁੰਡੀ ਸੁੰਡਾਨੰ ਤਰਪੂਰੰ ਕੂਰੰ ਮੁੰਡਾਨੰ ਮਦਰ ਤੁਨ ਛੰਦ ਤਰ ਪਰ ਰਾਮੰ ਪਰ ਹਰ ਕਾਮੰ ਧਰ ਬਰ ਤੀਰੰ ਪਰ ਹਰ ਤੀਰੰ ਦਰਬਰ ਗਿਆਨ ਪਰ ਹਰ ਧਿਆਨ ਥਰ ਹਰ ਕੰਪੈ ਹਰ ਹਰ ਜੰਪੈ ਤੰ ਬੋਧ ਹੰਗਲ ਤੰ ਕਰ ਸਰ ਸਰਤਾ ਧਰਮਰ ਹਰਤਾ ਸਰਬਰ ਪਾਣ ਧਰ ਕਰ ਅਰ ਅਰੁਰ ਸਾਲੀ ਧਰੁਰ ਮਾਲੀ ਕਰਬਰ ਕੋਪੰ ਥਰ ਹਰ ਧੋਪੰ ਕਰਬਰ ਕਰਨੰ ਬਰ ਹਰਣੰ ਛਰ ਹਰ ਅੰਗੰ ਚਰ ਖਰ ਸੰਗੰ ਜਰਬਰ ਜਾਮੰ ਚਰ ਹਰ ਰਾਮੰ ਟਰ ਧਰ ਜਾਏ ਠਰ ਹਰ ਪਾਏ ਠਰ ਹਰ ਢਾਲੰ ਥਰ ਹਰ ਕਾਲੰ ਬਰ ਦਰਨੰ ਨਰ ਬਰ ਹਰਨੰ ਬਰ ਧੀਰੰ ਪਰ ਹਰ ਧੀਰੰ ਬਰ ਨਰ ਦਰਨੰ ਪਰ ਹਰ ਕਰਨੰ ਹਰ ਹਰ ਰੜਤਾ ਬਰ ਹਰ ਗੜਤਾ ਸਰ ਬਰ ਹਰਤਾ ਚਰ ਮਰ ਧਰਤਾ ਮਰ ਪਾਣੰ ਕਰ ਬਰ ਜਾਣੰ ਹਰ ਬਰ ਹਾਰੰ ਕਰ ਬਾਰੰ ਗੜਬੜ ਰਾਮੰ ਗੜਬੜ ਧਾਮੰ ਚਰਪੜ ਗਾ ਕੇ ਆਦ ਕ੍ਰਿਤ ਛੰਦ ਖਗ ਖਿਆਤਾ ਗਿਆਨ ਗਿਆਤਾ ਚਿੱਤਰ ਬਰਮਾ ਚਾਰ ਚਰਮਾ ਸ਼ਾਸਤਰੰ ਗਿਆਤਾ ਸ਼ਸਤਰੰ ਖਿਆਤਾ ਚਿਤਰੰ ਜੋਧੀ ਜੁਦੰ ਕ੍ਰੋਧੀ ਵੀਰੰ ਵਰਣੰ ਪੀਰੰ ਭਰਣੰ ਸਤਰੰ ਹਰਤਾ ਅਤਰੰਗ ਧਰਤਾ ਬਰੰ ਬੇਧੀ ਚਰਮੰ ਛੇਦੀ ਛਤਰੰਗ ਹੰਤਾ ਅਤਰੰਗ ਗੰਤਾ ਜੁਦੰ ਧਾਮੀ ਬੁੱਧੰ ਗਾਮੀ ਸਸਤਰੰ ਖਿਆਤਾ ਅਸਤਰੰ ਗਿਆਤਾ ਜੁਧਾ ਮਾਲੀ ਕੀਰਤਸਾਲੀ ਧਰਮੰ ਧਾਮੰ ਰੂਪੰਗ ਰਾਮੰ ਤੀਰੰਗ ਤਰਤਾ ਵੀਰੰ ਹਰਤਾ ਜੁਧੰ ਜੇਤਾ ਸਸਤਰੰ ਨੇਤਾ ਦੁਰਦੰ ਗਾਮੀ ਧਰਮੰ ਧਾਮੀ ਜੋਗੰ ਜਵਾਲੀ ਜੋਤੰ ਮਾਲੀ ਪਰਸ਼ਰਾਮ ਬਾਸ਼ਵਈਆ ਤੂੰ ਕਸੇ ਗੜ ਚਾਂਪ ਧਰੇ ਕਰ ਕੋ ਕਹੀ ਦਿਜ ਰਾਮ ਅਹੋ ਗ੍ਰਹਿ ਤੋਰ ਸਰਾਸਨ ਸ਼ੰਕਰ ਕੋ ਸੀ ਜਾਤਾ ਰੇ ਤੁਮ ਕੌਣ ਕਹੋ ਬਿਨ ਸਾਚ ਕਹਿ ਨਹੀਂ ਪ੍ਰਾਣ ਬਚੇ ਜਿਨ ਕੰਠ ਕੁਠਾਰ ਕੀ ਧਾਰ ਸਹੋ ਕਰ ਜਾਹੋ ਚਲੇ ਤਜ ਰਾਮ ਰਣ ਜਿਨ ਜੂਜ ਮਰੋ ਪਰ ਠਾੜ ਰਹੋ ਸਈਆ ਜਾਣਤ ਹੋ ਅਬ ਲੋਕ ਮੁਝੈ ਹਠੇਕ ਬਲੀ ਨਹੀਂ ਠਾੜ ਰਹੇਗੇ ਤਾਤ ਗਹਿਓ ਜਿਨ ਕੇ ਤ੍ਰਿਣ ਦਾੰਤਨ ਤੇਨ ਕਹਾ ਰਣ ਆਜ ਗਹੇਗੇ ਬੰਬ ਬਜੇ ਰਣ ਖੰਭ ਗੜੇ ਗਏ ਹਾਥ ਹਥਿਆਰ ਕਹੂੰ ਹੁਮ ਹੈਂਗੇ ਭੂਮ ਆਕਾਸ ਪਤਾਲ ਦੁਰੈ ਵੇ ਕੋ ਰਾਮ ਕਹੋ ਕਹਾਂ ਠਾਮ ਲਹੇਂਗੇ ਕਵਿਵਾਜ ਯੋ ਜਬ ਬੈਣ ਸੁਨੇ ਕੇ ਤਬ ਸ੍ਰੀ ਰਗਵੀਰ ਬਲੀ ਬਲਕਾਨੇ ਸਾਤ ਸਮੁੰਦਰ ਲੋ ਗਰਵੇ ਗਿਰ ਭੂਮ ਆਕਾਸ਼ ਦੋ ਉਥਾਰਾਨੇ ਜਛ ਭਜੰਗ ਦਿਸਾ ਵਿਦਿਸਾਨ ਕੇ ਦਾਨਵ ਦੇਵ ਤੂੰ ਡਰਮਾਨੇ ਸ੍ਰੀ ਰਗਨਾਥ ਕਮਾਨ ਲੈ ਹਾਥ ਕਹੋ ਰਿਸ ਕਹਿ ਕੇ ਪੈ ਸਰਤਾਨੇ ਪਰਸਰਾਮ ਬਾਤ ਰਾਮ ਸੋ ਕ ਬੈਨ ਕਹੈ ਸੋ ਕਹੈ ਜੋ ਪੈ ਫੇਰ ਕਹੈ ਤੋ ਪੈ ਜੀਤ ਨਾ ਜੈ ਹੋ ਹਾਥ ਹਥਿਆਰ ਗਹੈ ਸੋ ਗਹੈ ਜੋ ਪੈ ਫੇਰ ਗਹੈ ਤੋ ਪੈ ਫੇਰ ਨਾ ਲੈ ਹੋ ਰਾਮ ਰਿਸੈ ਰਣ ਮੈ ਰਗਬੀਰ ਕਹੋ ਭਜ ਕੈ ਕਤ ਪ੍ਰਾਨ ਬਚੈ ਹੋ ਤੋਰ ਸਰਾਸਨ ਸੰਕਰ ਕੋ ਹਰ ਸੀਏ ਚਲੇ ਘਰ ਜਾਣ ਨਾ ਪੈ ਹੋ ਰਾਮ ਬਾਜ ਰਾਮ ਸੋ ਸਵਈਆ ਬੋਲ ਕਹੈ ਸੋ ਸਹਿਜ ਜੂ ਜੋ ਪੈ ਫੇਰ ਕਹੈ ਤੋ ਪੈ ਪ੍ਰਾਨ ਖਵੈ ਹੋ ਬੋਲ ਤੇ ਐਂਠ ਕਹਾ ਸਠ ਜਿਉ ਸਬਦਾਂਤ ਦੁਰਾਏ ਅਬੈ ਘਰ ਜੈ ਹੋ ਤੀਰ ਤਵੇ ਲਹਿ ਤੁਮ ਕੋ ਜਦ ਪੀਰ ਬਰੀ ਇਕ ਤੀਰ ਚਲੈ ਹੋ ਬਾਸੁਮ ਭਾਰ ਕਹੋ ਮੁਖ ਤੇ ਇਨ ਬਾਤਨ ਕੋ ਅਬ ਹੀ ਫਲ ਪੈ ਹੋ ਪਰਸਰਾਮ ਬਾਸ਼ਵਈਆ ਤਉ ਤੁਮ ਸਾਚ ਲਖੋ ਮਨ ਮੈਂ ਪ੍ਰਭ ਜੋ ਤੁਮ ਰਾਮ ਅਵਤਾਰ ਕਹਾਓ ਰੁਦਰ ਕਵੰਡ ਬਿਹੰਡੀਐ ਜਿਉ ਕਰ ਤਿਉ ਆਪਨੋ ਬਲ ਮੋਹਿ ਦਿਖਾਓ ਤਉਹੀ ਗਦਾ ਕਰ ਸਾਰੰਗ ਚੱਕਰ ਲਤਾ ਪ੍ਰਿਗ ਕੀ ਉਰ ਮਦ ਸੁਹਾਓ ਮੇਰੋ ਉਤਾਰ ਕਵੰਡ ਮਹਾਬਲ ਮੋਹ ਗੋਵਾ ਚੜਾਏ ਦਿਖਾਓ ਕਵਿ ਵਾਸ਼ਵਈਆ ਸ੍ਰੀ ਰਗਵੀਰ ਸਰੋਮਨ ਸੂਰ ਕਵੰਡ ਲਿਓ ਕਰ ਮੈਂ ਹਸ ਕੈ ਲੀਏ ਚਾਂਪ ਚਟਾਕ ਚੜਾਏ ਬਲੀ ਖਟਟੂ ਕਰਿਓ ਛਿਨ ਮੈਂ ਕਸ ਕੈ ਨਵ ਕੀ ਤਾਇ ਹਤੀ ਸਰਸੋ ਅਧ ਬੀਤੀ ਬਾਤ ਰਹੀ ਬਸ ਕੈ ਨਾ ਵਸਾਤ ਕਛੂ ਨਟਕੇ ਵਟ ਜਿਉ ਹਉ ਪਾਸ ਨੇ ਸੰਗ ਰਹਿ ਫਸ ਕੈ ਇਤ ਸ੍ਰੀ ਰਾਮ ਜੁਧ ਜਯਤ ਅਥ ਔਦ ਪਰਵੇਸ ਕਥਨੰ ਸਵਈਆ ਭੇਟ ਪੂਜਾ ਪਰ ਅੰਕ ਪਲੇ ਪਰ ਨੈਣ ਦੋ ਨਿਰਖੇ ਰਗੁਰਾਈ ਗੁੰਜਿਤ ਪ੍ਰਿੰਕ ਪੋਲਣ ਉਪਰ ਨਾਗ ਲਵੰਗ ਰਹੇ ਲਿਵਲਾਈ ਕੰਜ ਕੁਰੰਕਲਾ ਕਲਾ ਕੇ ਹਰ ਕੋਕਲ ਖੇਰ ਹੀਏ ਹਹਰਾਈ ਬਾਲ ਲਖੈ ਛਬ ਖਾਟ ਪਰੈ ਨਹਿ ਬਾੜ ਚਲੈ ਨਿਰਖੇ ਅਧਿਕਾਈ ਸੀ ਰਹੀ ਮੁਰਝਾਏ ਮਨੈ ਮਨ ਰਾਮ ਕਹਾ ਮਨ ਬਾਤ ਧਰੈਂਗੇ ਤੋਰ ਸਰਾਸਨ ਸ਼ੰਕਰ ਕੋ ਜਿਮ ਮੋਹੇ ਬਰਿਓ ਤਿਮ ਔਰ ਬਰੈਂਗੇ ਦੂਸਰ ਵਿਆਹ ਬਦੂ ਅਬ ਹੀ ਮਨ ਤੇ ਮੋਇਨਾਦ ਵਿਸਾਰ ਡਰੈਂਗੇ ਦੇਖਤ ਹੋ ਨਿਜ ਭਾਗ ਭਲੇ ਵਿਦ ਆਜ ਕਹਾ ਏ ਠੌਰ ਕਰਾਂਗੇ ਤੋਹੀ ਲੋ ਰਾਮ ਜਿਤੇ ਦਿਜ ਕੋ ਆਪਣੇ ਦਲਿਆਏ ਬਝਾਏ ਵਧਾਈ ਪਗਲ ਲੋਗ ਫਿਰੈ ਸਭ ਰਣ ਮੋ ਲਖ ਰਾਗਵ ਕੀ ਅਧਕਾਈ ਸੀ ਰਹੀ ਰਣ ਰਾਮ ਜਿਤੇ ਅਵਧੇਸਰ ਬਾਤ ਜਬੈ ਸੁਨ ਪਾਈ ਫੂਲ ਗਇਓ ਅਥੀ ਮਨ ਮੈਂ ਧਨ ਕੇ ਕਨ ਕੀ ਵਰਖਾ ਵਰਖਾਈ ਬੰਦਨ ਵਾਰ ਬਦੀ ਸਭ ਹੀ ਦਰ ਚੰਦਨ ਸੋ ਛਿਰਕੇ ਗ੍ਰਹਿ ਸਾਰੇ ਕੇਸਰ ਢਾਰ ਬਰਾਤਨ ਪੈ ਸਭ ਹੀ ਜਨ ਹੋਏ ਪ੍ਰਹੂਤ ਪਧਾਰੇ ਬਾਜ ਤਾਲ ਮਚੰਗ ਪਖਾਵਜ ਨਾਚਦ ਕੋਟਨੀ ਕੋਟ ਅਖਾਰੇ ਆਨ ਮਿਲੇ ਸਭ ਹੀ ਅਗਵਾ ਸੁਤ ਕਉ ਪਿਤ ਲੈ ਪੁਰਿਓ ਸਿਦਾਰੇ ਚਉਪਈ ਸਭ ਹੂ ਮਿਲ ਗਿਲ ਕਿਓ ਛਾਹਾ ਪੂ ਤਿਹੂ ਕੋ ਰਚਿਓ ਬਿਆਹ ਰਾਮ ਸਿਆ ਬਰ ਕੈ ਘਰ ਆਏ ਦੇਸ ਵਿਦੇਸਨ ਹੋਤ ਵਧਾਏ ਜਹ ਤਾ ਤੋ ਛਾ ਪਾਰੂ ਤਿਉ ਸੁਤਨ ਕੋ ਵਿਆਹ ਵਿਚਾਰੂ ਬਾਜ ਤਾਲ ਮਿਰਦੰਗ ਅਪਾਰੰ ਨਾਚਤ ਕੋਟਨ ਕੋਟ ਅਖਾਰੰ ਬਨ ਬਨ ਵੀਰ ਪਖਰਿਆ ਚਲੇ ਜੋਬਨ ਵੰਸ ਸਿਪਾਹੀ ਭਲੇ ਪੈ ਜਾਏ ਇਸ ਤਤ ਨਿਰਪਦਾਰ ਪਰਮ ਮਹਾਰਤੀ ਅਰ ਮਹਾ ਧਨੁਰ ਤਰ ਬਾਜਦ ਜੰਗ ਮੁਚੰਗ ਭਾਰੰ ਢੋਲ ਮਿਰਦੰਗ ਸੁਰੰਗ ਸੁਧਾਰੰ ਗਾਵਤ ਗੀਤ ਚੰਚਲਾ ਨਾਰੀ ਨੈਣ ਨਚਾਇ ਬਜਾਵਤ ਤਾਰੀ ਪਿਛਕਨ ਹਵਸ ਨਾ ਤਨ ਕੀ ਰਹੀ ਦਾਨ ਸਵਰਨ ਸਰਤਾ ਹੋਏ ਬਈ ਏਕ ਬਾਤ ਮਾਗਨ ਕੋ ਆਵੇ ਬੀਸਕ ਬਾਤ ਕਰੈ ਲੈ ਜਾਵੇ ਬਨ ਬਨ ਚਲਤ ਭੈ ਰਗਨੰਦਨ ਫੂਲੇ ਪੋਹ ਬਸੰਤ ਜਾਨ ਬਨ ਸੋਭਤ ਕੇਸਰ ਅੰਗ ਡਰਾਇਓ ਆਨੰਦ ਹੀਏ ਉਛਰ ਜਨ ਆਇਓ ਸਾਜ ਪੈ ਮਿਰਚਤ ਰੰਗਾ ਉਮੰਡ ਚਲਤ ਜੇ ਬਿਦ ਕਰ ਗੰਗਾ ਪਲ ਪਲ ਕੁਾਰ ਚੜੇ ਸਾਈ ਸੈਨਾ ਕੋਟ ਕਿ ਚੜੇ ਸੂਰ ਜਨ ਗੈਨਾ ਭਰਤ ਸਹਿਤ ਸੋਭ ਸਭ ਭਰਾਤਾ ਕਹਿਣਾ ਪਰਤ ਮੁਖ ਤੇ ਕਛ ਬਾਤਾ ਮਾਤਨ ਮਨ ਸੁੰਦਰ ਸੁਖ ਮੋਹ ਹੈ ਜਨ ਦਿਤ ਗ੍ਰਹਿ ਰਾਵਿ ਸਸ ਦੋ ਸੋ ਹੈ ਇਹ ਬਿਦ ਕਹਿ ਸਾਜ ਸੁਧ ਬਿਰਾਤਾ ਕਛ ਨਾ ਪਰਤ ਕਹਿ ਤਿਨ ਕੀ ਬਾਤਾ ਬਾੜ ਤਕਾਰ ਗ੍ਰੰਥ ਬਾਤਨ ਕਰ ਵਿਦਾ ਹੋਣ ਸਿਸ ਚਲੇ ਤਾਤ ਘਰ ਆਏ ਪਿਤਾ ਕੋ ਕੀਨ ਪ੍ਰਣਾਮਾ ਜੋਰ ਪਾਣ ਠਾਡੇ ਬਲ ਧਾਮਾ ਨਿਰਖ ਪੁੱਤਰਿਆ ਆਨੰਦ ਮਨ ਪਰੇ ਦਾਨ ਬਹੁਤ ਵਿਪਨ ਕਾ ਕਰੇ ਤਾਤ ਮਾਤ ਲੈ ਕੰਠ ਲਗਾਏ ਜਨ ਦੁਇ ਰਤਨ ਨਿਰਧਨੀ ਪਾਏ ਵਿਦਾ ਮੰਗ ਜਬ ਗੈ ਰਾਮ ਕਰ ਸੀਸ ਰਹਿ ਧਰ ਚਰਨ ਕਮਲ ਪਰ ਕਬਿਤ ਰਾਮ ਵਿਦਾ ਕਰੇ ਸਿਰ ਚੂਮਿਓ ਪਾਨ ਪੀਠ ਤਰੇ ਆਨੰਦ ਸੋ ਪਰੇ ਲੈ ਤੰਬੂਰ ਆਗੇ ਧਰੇ ਹੈ ਦੁੰਦਬੀ ਵਜਾਏ ਤੀਨੋ ਭਾਈ ਯੋ ਚਲਤ ਭੈ ਮਾਨੋ ਸੂਰ ਚੰਦ ਕੋਟ ਆਨ ਅਵਤਰੇ ਹੈ ਕੇਸਰ ਸੋ ਪੀਜੇ ਪਟ ਸੋ ਬਾਦੇ ਤੇ ਐਸੀ ਭਾਂਤ ਮਾਨੋ ਰੂਪ ਰਾਗ ਕੇ ਸੁਹਾਗ ਭਾਗ ਭਰੇ ਹੈ ਰਾਜਾ ਅਵਧੇਸ ਕੇ ਕੁਮਾਰ ਐਸੇ ਸੋਭਾ ਦੇਤ ਕਾਮਜੂ ਨੇ ਕੋਟਕ ਕਲਿਓਰਾ ਕਹਿ ਦੋ ਕਰੇ ਹੈ ਕਬਿਤ ਔਦ ਤੇਨ ਸਰ ਚੱਲੇ ਲੀਨੇ ਸੰਗ ਸੂਰ ਭਲੇ ਰਾਨ ਤੇ ਨਾ ਟਲੇ ਪਲੇ ਸੋ ਬਾਹੂ ਕੇ ਧਾਮ ਕੇ ਸੁੰਦਰੇ ਕੁਮਾਰ ਉਰ ਹਾਰ ਸੋਭਤੇ ਅਪਾਰ ਤੀਨੋ ਲੋਗ ਮਦ ਕੀ ਮੁਹਈਆ ਸਭ ਵਾਮ ਕੇ ਦੁਰਜਨ ਦਲਿਆ ਤੀਨੋ ਲੋਕ ਕੇ ਜਤਿਆ ਤੀਨੋ ਰਾਮ ਜੂ ਕੇ ਭਈਆ ਹੈ ਚਹਈਆ ਹਰ ਨਾਮ ਕੇ ਬੁੱਧ ਕੇ ਉਦਾਰ ਹੈ ਸਿੰਗਾਰ ਅਵਤਾਰ ਦਾਨ ਸੀਲ ਕੇ ਪਹਾਰ ਕਹਿ ਕੁਮਾਰ ਬਨੇ ਕਾਮ ਕੇ असो वर्णन अंकबित नागरा के नैन हैं के चातरा के वैन हैं बघूला मानो गैन कैसे तैसे थहरत हैं नृतका के पाओ हैं के जूब कैसे दाओ हैं के छाल को दिखाओ कोक तैसे बेहरत हैं हाकेबाज वीर हैं तुफंग कैसे तीर हैं के अंजनी के तीर हैं के तुझा से फहरत हैं लहरें अनंग की तरंग जैसे गंग की अनंग कैसे अंग ज्यो न कहू ठहरत हैं ਨਿਸਾ ਨਿਸਨਾਥ ਜਾਣੈ ਦਿਨ ਦਿਨ ਪਾਤੀ ਮਾਨੈ ਭਿਛਕਨ ਦਾਤਾ ਕਹਿ ਪ੍ਰਮਾਨੇ ਮਹਾਦਾਨ ਹੈ ਔਖ ਦੀ ਕੈ ਰੋਗਨ ਅਨੰਤ ਰੂਪ ਜੋਗਨ ਸਮੀਪ ਕੈ ਵਿਯੋਗਨ ਮਹੇਸ਼ ਮਹਾਮਾਨ ਹੈ ਸਤਰੈ ਖਗ ਖਿਆਤਾ ਸਿਸ ਰੂਪਨ ਕੇ ਮਾਤਾ ਮਹਾ ਗਿਆਨੀ ਗਿਆਨ ਗਿਆਤਾ ਕੈ ਵਿਧਾਤਾ ਕੈ ਸਮਾਨ ਹੈ ਗਨਨ ਗਣੇਸ਼ ਮਾਨੈ ਸੁਰਨ ਸੁਰੇਸ਼ ਜਾਣੈ ਜੈਸੇ ਪੇਖੈ ਤੈਸੇ ਹੀ ਲਖੇ ਬਿਰਾਜਮਾਨ ਹੈ ਸੁਧਾ ਸੋ ਸੁਧਾਰੇ ਰੂਪ ਸੋਭਤ ਉਜਿਆਰੇ ਕਿਦੋ ਸਾਚੇ ਬੀਜ ਢਾਰੇ ਮਹਾ ਸੋਭਾ ਕੈ ਸੁਧਾਰ ਕੈ ਕਿਦੋ ਮਹਾ ਮੋਨੀ ਕੇ ਮੋਹ ਬੇਨ ਮਿਤ ਵੀਰ ਵਿਦਨਾ ਬਨਾਏ ਮਹਾ ਬਿਦ ਸੋ ਵਿਚਾਰ ਕੈ ਕਿਦੋ ਦੇਵ ਦੈਤਨ ਵਿਵਾਦ ਛਾੜ ਬੜੇ ਚਿਰ ਮਥ ਕੈ ਸਮੁੰਦਰ ਛੀਰ ਲੀਨੇ ਹੈ ਨਿਕਾਰ ਕੈ ਕਿਦੋ ਵਿਸਵਨਾਥ ਜੂ ਬਨਾਏ ਨਿਜ ਪੇਖ ਬੇਕੋ ਔਰ ਨਾ ਸਕਤ ਐਸੀ ਸੂਰਤੈ ਸੁਧਾਰ ਕੈ ਸੀਮਤਾ ਜੇ ਆਪਣੀ ਬਿਰਾਨੇ ਦੇਸ ਲਾਂਗ ਲਾਂਗ ਰਾਜਾ ਮਿਥਲੇਸ ਕੇ ਪਹੂਚੇ ਦੇ ਸਿਆਨ ਕੈ ਤੁਰ ਹੀ ਅਨੰਤ ਵਾਜੈ ਦੁੰਦਬੀ ਅਪਾਰ ਗਾਜੈ ਭਾਂਤ ਭਾਂਤ ਬਾਜਨ ਬਜਾਏ ਜੋਰ ਜਾਣ ਕੈ ਆਗੈ ਆਨ ਤੀਨੈ ਨਿਰਪਕੰਠ ਲਾਏ ਲੀਨੇ ਰੀਤ ਰੂੜ ਸਵੈ ਕੀਨੇ ਬੈਠੇ ਬੇਦ ਕੈ ਵਿਧਾਨ ਕੈ ਬਰਖਿਓ ਧਨ ਕੀ ਧਾਰ ਪਾਇਤ ਨ ਪਾਰਾਵਾਰ ਪਿਛਕ ਭੈ ਨਿਰਪਾਰ ਐਸੇ ਪਾਏ ਦਾਨ ਕੈ ਬਾਨੇ ਫਹਰਾਨੇ ਕਹਰਾਨੇ ਦੁੰਦੁਬ ਅਰਰਾਨੇ ਜਨਕਪੂਰੀ ਕਉ ਨੀਰਾਨੇ ਵੀਰ ਜਾਏ ਕੈ ਕਹੂੰ ਚੌਰ ਢਾਰੈ ਕਹੂੰ ਚਾਰਨ ਉਚਾਰੈ ਕਹੂੰ ਭਾਟ ਜੇ ਪੁਕਾਰੈ ਛੰਦ ਸੁੰਦਰ ਬਨਾਏ ਕੈ ਕਹੂੰ ਬੀਨ ਬਾਜੈ ਕਉ ਬਾਸਰੀ ਮਿਰਦੰਗ ਸਾਜੈ ਦੇਖੇ ਕਾਮ ਲਾਜੈ ਰਹੇ ਪਿਛਕ ਅਗਾਏ ਕੈ ਰੰਕ ਤੇ ਸੁ ਰਾਜਾ ਭੈ ਆਸਕੇ ਅਸੀਖਦੈ ਮੰਗਤ ਨਾ ਭੈ ਫੇਰ ਐਸੋ ਦਾਨ ਪਾਏ ਕੈ ਆਨ ਕਹਿ ਜਨ ਕਲੀਨੋ ਕੰਠ ਸੋ ਲਗਾਏ ਤਿਹੂ ਆਦਰ ਦੁਰੰਤ ਕਹਿ ਅਨੰਤ ਭਾਤ ਲਏ ਹੈ ਵੇਦ ਕੇ ਵਿਧਾਨ ਕਹਿ ਕਹਿ ਬਿਆਸ ਤੇ ਵਿਧਾਈ ਵੇਦ ਏਕ ਏਕ ਵਿਪਰ ਕੋ ਵਿਸੇਖ ਸਵਰਨ ਦੇ ਹੈ ਰਾਜ ਕੁਾਰ ਸਭੈ ਪਹਿਰਾਏ ਸਿਰ ਪਾਇਨ ਤੇ ਮੋਤੀ ਮਾਨ ਕਨ ਕੇ ਬਰਖ ਮੇਗ ਗਏ ਹੈ ਦੰਤੀ ਸਵੇਤ ਦੀਨੇ ਕੇਤੇ ਸਿੰਧਲੀ ਤੁਰੇ ਨਵੀਨੇ ਰਾਜਾ ਕੇ ਕੁਮਾਰ ਤੀਨੋ ਵਿਆਹ ਕਹਿ ਪਠਾਏ ਹੈ ਦੋਦਗ ਚੰਦ ਵਿਆਹ ਸਤਾ ਨਿਰਭ ਕੀ ਨਿਰਭ ਬਾਲੰ ਮਾਂਗ ਬਿਦਾ ਮੁਖ ਲੀਨੂ ਤਾਲੰ ਸਾਜਨ ਬਾ ਚਲੇ ਗਜ ਸੰਜਤ ਏਸਨ ਏਸ ਨਰੇਸਨ ਕੇ ਜੁਤ ਦਾਸ ਮਾਰ ਸਕੈ ਕਰ ਕਉਨਾ ਬੀਨ ਸਕੈ ਵਿਦਨਾ ਨਹੀਂ ਤਉਨਾ ਬੇਸਨ ਬੇਸਨ ਬਾਜ ਮਹਾ ਮਤ ਭੇਸਨ ਭੇਸ ਚਲੇ ਗਜ ਗਜਤ ਬਾਜਤ ਨਾਦ ਨਫੀਰਨ ਕੇ ਗਨ ਗਾਜਤ ਸੂਰ ਪ੍ਰਮਾਤਮਾ ਮਨ ਔਦਪੁਰੀ ਨੀਰਾਂ ਰਹੀ ਜਬ ਪ੍ਰਾਪਤ ਭੈ ਰਗੁਨੰਦ ਤਹੀ ਤਬ ਮਾਤਨਵਾਰ ਪਿਓ ਜਲ ਪਾਨੰ ਦੇਖ ਨਰੇਸ ਰਹੇ ਛਵ ਮਾਨੰ ਭੂਪ ਬਿਲੋਕਤ ਲਾਇ ਲੈ ਔਰ ਨਾਜਤ ਗਾਵਤ ਗੀਤ ਭੈ ਪੁਰ ਭੂਪਜ ਵਿਆਹ ਜਵੈ ਗ੍ਰਹਿ ਆਏ ਬਾਜਤ ਭਾਂਤ ਅਨੇਕ ਵਿਧਾਏ ਤਾਤ ਬਸਿਸ਼ ਸੁਮਿਤਰ ਬੁਲਾਏ ਔਰ ਅਨੇਕ ਤਹਾਂ ਰਿਖ ਆਏ ਕੋਰ ਉਠੀ ਘਰ ਆਏ ਕਟਾ ਤਬ ਚਾਰੋ ਦਿਸ ਦਿਗ ਦਾਹ ਲਖਿਓ ਸਭ ਮੰਤਰੀ ਮਿੱਤਰ ਸਭੈ ਅਕੁਲਾਨੇ ਭੂਤ ਸੋ ਇਹ ਭਾਂਤ ਬਖਾਨੇ ਹੋਤ ਉਤਪਾਦ ਬੜੇ ਸੁਣ ਰਾਜਨ ਮੰਤਰ ਕਰੋ ਰਿਖ ਜੋਰ ਸਮਾਦਨ ਬੋਲੋ ਬਿਪ ਬਿਲੰਬ ਨ ਕੀਜੈ ਹੈ ਕ੍ਰਿਤ ਜਗ ਰੰਭਨ ਕੀਜੈ ਆਇਸ ਰਾਜ ਦੇ ਤਤਕਾਲ ਮੰਤਰ ਸੁਮਿਤਰਾ ਬੁੱਧ ਵਿਸਾਲਾ ਹੈ ਕ੍ਰਿਤ ਜਗ ਰੰਭਨ ਕੀਜੈ ਆਇਸ ਵੇਗ ਨਰੇਸ ਕਰੀਜੈ ਬੋਲ ਬੜੇ ਰਿਖ ਲੀਨ ਮਹਾਦਜ ਹੈ ਤਿਨ ਬੋਲ ਲਿਓ ਜੁਤ ਰਿਤਜ ਪਾਵਕ ਕੁੰਡ ਖੁਦਿਓ ਤਿਹ ਔਸਰ ਗਾੜਿਆ ਖੰਭ ਤਹਾਂ ਧਰਮੰਤਰ ਛੋਰ ਲਿਓ ਹੈ ਸਾਰੈ ਤੇ ਹੈ ਅਸਿਤ ਕਰਨ ਪ੍ਰਭਾਸਤ ਕੀ ਕੈ ਦੇਸਣ ਦੇਸ ਨਰੇਸ ਦੇ ਸੰਗ ਸੁੰਦਰ ਸੂਰ ਸੁਰੰਗ ਸੁਭੈ ਅੰਗ ਸਮਾਨ ਕਾ ਛੰਦ ਨਰੇਸ ਸੰਗ ਕਹਿ ਦੇ ਪ੍ਰਵੀਨ ਵੀਨ ਕਹਿ ਲੈ ਸਨਦ ਵੱਧ ਹੋਏ ਤਲੇ ਸੁਬੀਰ ਵੀਰ ਹਾਪਲੇ ਬਦੇਸ ਦੇਸ ਗਾਹ ਕੈ ਅਦਾ ਠੌਰ ਦਾ ਕੈ ਫਿਰਾਏ ਬਾਜ ਰਾਜ ਕੋ ਸੁਦਾਰ ਰਾਜ ਕਾਜ ਕੋ ਨਰੇਸ਼ ਪਾਏ ਲਾਗੀਂ ਦੁਰੰਤ ਪਾਗੀ ਪਾਗੀਂ ਸੁਪੂਰ ਜਗ ਕੋ ਕਰਿਓ ਨਰੇਸ਼ ਤਰਾਸ ਕੋ ਹਰਿਓ ਅਨੰਤ ਦਾਨ ਪਾਏ ਕਹਿ ਚਲੇ ਦਿਜੰਗ ਘਾਇ ਕਹਿ ਦੁਰੰਤ ਆਸ ਖੈ ਰੜਾਇ ਰਿਚਾਸ ਭੇਦ ਕੀ ਪੜੈ ਨਰੇਸ਼ ਦੇਸ ਦੇਸ ਕੇ ਸੁਮੰਤ ਬੇਸ ਬੇਸ ਕੇ ਵਿਸੇਖ ਸੂਰ ਸੋਭੀ ਸੁਸੀਲ ਨਾਰ ਲੋਭੀ ਬਜੰਤਰ ਕੋਟ ਬਾਜਹੀ ਸਨਾਏ ਪਰੇ ਸਾਜਹੀ ਬਨਾਏ ਦੇਵਤਾ ਤਰੈ ਸਮਾਨ ਜਾਏ ਪਾਪ ਰੈਮ ਕਰੈ ਡੰਡੌਤ ਪਾਪ ਰੈ ਬਸੀਗ ਭਾਵਨਾ ਨਾ ਤਰੈ ਸੁਮੰਤਰ ਜੰਤਰ ਜਾਪੀਐ ਦੁਰੰਤ ਥਾਪ ਥਾਪੀਐ ਨਚਾਤ ਚਾਰ ਮੰਗਨਾ ਸੁਜਾਨ ਦੇਵ ਅੰਗਨਾ ਕਮੀ ਨਾ ਕੌਣ ਕਾਜ ਕੀ ਪ੍ਰਭਾਵ RAM ਰਾਜ ਕੀ ਸਾਰਸਤੀ ਛੰਦ ਦੇਸ ਦੇਸਨ ਕੀ ਕਿਰਿਆ ਸਿਖ ਮੰਤ ਹੈ ਦਿਜੇਕ ਬਾਣ ਔਰ ਕਮਾਨ ਕੀ ਬਿਦ ਦੇ ਧਿਆਨ ਅਨੇਕ ਪਾਂਤ ਪਾਂਤਨ ਸੋ ਪੜਾਵਤ ਬਾਰ ਨਾਰ ਸਿੰਘਾਰੇ ਕੋ ਕਾਬਿਆ ਪੜੈ ਕਹੂੰ ਵਿਆਹ ਕਰਨ ਭੇਦ ਵਿਚਾਰ ਰਾਮ ਪਰਮ ਪਵਿੱਤਰ ਹੈ ਰਗਵੰਸ਼ ਕੇ ਅਵਤਾਰ ਦੁਸ਼ਟ ਦੈਤਨ ਕੇ ਸੰਘਾਰਕ ਸੰਤ ਪ੍ਰਾਨ ਆਧਾਰੰ ਦੇਸ ਹੀ ਦੇਸ ਨਰੇਸ਼ ਜੀਤ ਅਸੇਸ ਕੀ ਗੁਲਾਮ ਜਤਰ ਤਤਰ ਤੁਜਾ ਬਧੀ ਜੈ ਪੱਤਰ ਕੀ ਸਭ ਧਾਮ ਬਾੜ ਦੀਨ ਦਿਸਾ ਤਿਉ ਸੁਤ ਤਾਨੀ RAM ਬੋਲ ਰਾਜ ਬਸਿਸ਼ਟ ਕੀਨ ਵਿਚਾਰ ਕੇਤਕ ਗਜਾਮ ਸਾਜ ਰਾਗ ਵਿਰਾਜ ਕੇ ਕਟਪੂਰ ਰਾਖਸੀ ਏਕ ਆਂਬਰ ਮੌਲ ਨਦੀ ਸੋਧ ਕੰਗ ਔਰ ਪੋਹ ਪਾਨੇਕ ਥਾਰ ਚਾਰ ਅਪਾਰ ਕੁੰਕਮ ਚੰਦਨ ਆਦਿ ਅਨੰਤ ਰਾਜ ਸਾਜ ਧਰੇ ਸਬੈ ਤਹ ਆਨ ਆਨ ਦੁਰੰਤ ਮੰਥਰਾ ਇਕ ਗਾਂਧਰਵੀ ਬ੍ਰਹਮਾ ਪਠੀ ਤੇ ਕਾਲ ਬਾਜ ਸਾਜ ਸਣੈ ਚੜੀ ਸਭ ਸੁਭਰ ਧੌਲ ਉਤਾਲ ਬੀਣ ਬੀਣ ਮਿਰਦੰਗ ਬਾਜ ਸੁਨੇ ਰਹੀ ਚਕਬਾਲ ਰਾਮ ਰਾਜ ਉਠੀ ਜਯਤ ਤੋਨੇ ਭੂਮ ਪੂਰ ਵਿਸਾਲ ਜਾਤ ਹੀ ਸੰਕੇ ਕਈਏ ਭਾਂਤ ਬੋਲੀ ਬਾਤ ਹਾਥ ਬਾਤ ਛੁਟੀ ਚਲੀ ਬਰ ਮੰਗ ਹੈ ਕਿਸ ਰਾਤ ਕੇ ਕਈ ਇਮ ਜੋ ਸੁਨੀ ਭਈ ਦੁਖਤਾ ਸਰਬੰਗ ਝੂਮ ਭੂਮ ਗਿਰੀ ਮ੍ਰਿਗੀ ਜਿਮ ਲਾਗ ਬਾਣ ਸੁਰੰਗ ਜਾਤੀ ਅਵਧੇਸ ਕੋਏ ਭਾਂਤ ਬੋਲੀ ਪੈਨ ਦੀਜੀਏ ਭਰਪੂਪ ਮੋਖੋ ਜੋ ਕਹੇ ਦੁਇ ਦੈਨ ਰਾਮ ਕੋ ਬਨ ਦੀਜੀਏ ਮਮ ਪੂਤ ਕੋ ਨਿਜ ਰਾਜ ਸਾਚੋ ਸੰਪਤਾ ਦੋ ਚੌਰ ਛਤਰ ਸਮਾਜ ਦੇਸ ਔਰ ਵਿਦੇਸ ਕੀ ਠਕੁਰਾਏ ਦੈ ਸਮੋਹੇ ਸਤ ਸੀਲ ਸਤੀਜ ਤਪ ਬ੍ਰਤ ਤੋ ਪਛਾਨੋ ਤੋਹੇ ਪਾਪਨੀ ਬਣ ਰਾਮ ਕੋ ਪੈ ਹੈ ਕਹਾ ਜਸ ਕਾੜ ਭਸਮ ਆਨਨ ਤੇ ਗਈ ਕਹਿ ਕਹਿ ਸਕੇ ਅਥਿ ਬਾੜ ਕੋਪ ਭੂਪ ਕੁੰਡ ਲੈ ਤੋਇ ਕਾਟਿਐ ਏ ਕਾਲ ਨਾਸ ਤੋਰ ਨਾ ਕੀਦੀਐ ਤੱਕ ਛਾੜਿਐ ਤੋਹਿ ਬਾਲ ਨਗ ਸਰੂਪੀ ਛੰਦ ਨਰ ਦੇਵ ਦੇਵ ਰਾਮ ਹੈ ਅਪੇਵ ਧਰਮ ਤਾਮ ਹੈ ਅਬੁੱਧ ਨਾਰ ਤੈ ਮਨੈ ਵਿਸੁੱਧ ਬਾਤ ਕੋ ਬਨੈ ਅਗਾਧ ਦੇਵ ਅਨੰਤ ਹੈ ਅਭੂਤ ਸੋਭਵੰਤ ਹੈ ਕਿਰਪਾਲ ਕਰਮ ਕਾਰਣੰ ਬਿਹਾਲ ਦਿਆਲ ਤਾਰਣੰ ਅਨੇਕ ਸੰਤ ਤਾਰਨੰ ਅਦੇਵ ਦੇਵ ਕਾਰਨੰ ਸੁਰੇਸ਼ ਭਾਏ ਰੂਪਣੰ ਸਮਰਿੱਧ ਸਿੱਧ ਕੂਪਣੰ ਬਰੰ ਨਰੇਸ਼ ਦੀਜੀਐ ਕਹੈ ਸੋ ਪੂਰ ਕੀਜੀਐ ਨਾ ਸੰਕਰਾਜ ਧਾਰੀਐ ਨਾ ਬੋਲ ਬੋਲ ਹਾਰੀਐ ਨਕਸ ਰੂਪੀ ਅੱਦਾ ਛੰਦ ਨਾ ਲਾਜੀਐ ਨਾ ਪਾਜੀਐ ਰਗੇਸ਼ ਕੋ ਬਨੇਸ਼ ਕੋ ਵਿਦਾ ਕਰੋ ਤਰਾ ਹਰੋ ਨਾ ਭਾਜੀਐ ਬਿਰਾਜੀਐ ਵਸਿਸ਼ਟ ਕੋ ਦਿਸ਼ਟ ਕੋ ਬੁਲਾਈਐ ਪਠਾਈਐ ਨਰੇਸ਼ ਜੀ ਉਸੇਸ ਲੀ ਘੁਮੇ ਗਿਰੇ ਤਰਾ ਗਿਰੇ ਸੁਚੇਤ ਭੇ ਅਚੇਤ ਤੇ ਉਸਾਸ ਲੈ ਉਦਾਸ ਵੈ ਉਗਾਦ ਛੰਦ ਸਵਾਰ ਨੈਣੰ ਉਦਾਸ ਬੈਣੰ ਕਹਿਓ ਕੁਨਾਰੀ ਕੁਬ੍ਰਿਤਕਾਰੀ ਕਲੰਕ ਰੂਪਾ ਕੁਵਿਰਤ ਗੂਪਾ ਨਿਲਜ ਨੈਣੀ ਕੁਵਾਕ ਬੈਣੀ ਕਲੰਕ ਕਰਨੀ ਸਮਰਿੱਧ ਹਰਨੀ ਅਕ੍ਰਿਤ ਕਰਮਾ ਨਿਲਜ ਧਰਮਾ ਅਲਜ ਤਾਮੰ ਨਿਲਜ ਬਾਮੰ ਅਸੋਭ ਕਰਨੀ ਸਸੋਭ ਹਰਣੀ ਨਿਲਜ ਨਾਰੀ ਕੁਕਰਮਕਾਰੀ ਅਧਰਮ ਰੂਪਾ ਅਕਜ ਕੂਪਾ ਪਹਾ ਪਟਿਆਰੀ ਕੁਕਰਮਕਾਰੀ ਮਰੈ ਨ ਮਰਣੀ ਆਕਾਜ ਕਰਨੀ ਕੇ ਕਈ ਬਾਤ ਨਰੇਸ ਮਾਨੋ ਕਹਿਓ ਪਛਾਨੋ ਬਦਿਓ ਸੋ ਦੇਹੂ ਬਰੰਗ ਦੋ ਮੋਹੂ ਚਿਤਾਰ ਲੀਜੈ ਕਹਿਓ ਸੋ ਦੀਜੈ ਨ ਧਰਮ ਹਾਰੋ ਨ ਭਰਮ ਟਾਰੋ ਬੁਲੈ ਬਸਿਸ਼ਟੈ ਅਪੂਰਬ ਇਸ਼ਟੈ ਕਹੀ ਸੀਏ ਸੈ ਨਿਕਾਰ ਦੇਸੈ ਬਿਲਮ ਨਾ ਕੀਜੈ ਸੋ ਮਾਨ ਲੀਜੈ ਰਖੇਸ ਰਾਮੰ ਨਿਕਾਰ ਧਾਮੰ ਰਹੇ ਨਾ ਇਆਨੀ ਭਈ ਦੀਵਾਨੀ ਚੁਪੈ ਨਾ ਬੌਰੀ ਬਕੈਤ ਡੌਰੀ ਤ੍ਰਿਗੰਗ ਸਰੂਪਾ ਨਿਖੇਦ ਕੂਪਾ ਦੁਰਭਾਗ ਬੈਣੀ ਨਰੇਸ਼ ਛੈਣੀ ਨਕਾਰ ਰਾਮੰ ਆਧਾਰ ਤਾਮੰ ਹਤਿਓ ਕਰਮ ਭੇ ਭੇਸੰ ਉਗਾਥਾ ਛੰਦ ਅਜਿਤ ਜਿੱਤੇ ਅਬਾਹ ਬਾਹੇ ਅਖੰਡ ਖੰਡੇ ਅਦਾਹ ਦਾਹੇ ਅਭੰਡ ਭੰਡੇ ਅਡੰਗ ਡੰਗੇ ਮੁੰਨ ਮੁੰਨੇ ਅਭੰਗ ਭੰਗੇ ਅਕਰਮ ਕਰਮ ਅਲਖ ਲਖੇ ਅਡੰਡ ਡੰਡੇ ਅਪਖ ਪਖੇ ਅਥਾ ਥਾਹੇ ਅਦਾ ਦਾਹੇ ਅਭੰਗ ਭੰਗੇ ਅਬਾਹ ਬਾਹੇ ਅਭਿਜ ਭਿਜੇ ਅਜਾਲ ਜਾਲੇ ਖਾਬ ਖਾਪੇ ਅਚਾਲ ਚਾਲੇ ਅਪਿੰਨ ਪਿੰਨੇ ਅਡੰਡ ਡਾਂਡੇ ਅਕਿਤ ਗਿਤੇ ਮੁੰਡ ਮਾਂਡੇ ਅਛਿਦ ਛਿੱਦੇ ਅਦਗ ਲਾਗੇ ਅਚੋਰ ਚੋਰੇ ਠੱਗ ਠਾਗੇ ਅਭਿਦ ਪਿੱਦੇ ਅਫੋੜ ਫੋੜੇ ਅਕੱਜ ਕੱਜੇ ਅਜੋੜ ਜੋੜੇ ਅਦਗ ਦੱਗੇ ਅਮੋੜ ਮੋੜੇ ਅਖਿਚ ਖਿੱਚੇ ਅਜੋੜ ਜੋੜੇ ਅਕੜ ਕੱਢੇ ਅਸਾਦ ਸਾਦੇ ਅਫਟ ਫੱਟੇ ਅਫਾਦ ਫਾਦੇ ਅਧੰਧ ਧੰਦੇ ਅਕੱਜ ਕੱਜੇ ਅਪਿੰਨ ਪਿੰਨੇ ਅਭੱਜ ਭੱਜੇ ਛੇੜ ਛੇੜੇ ਅਲੱਧ ਲੱਦੇ ਅਜਿਤ ਜਿੱਤੇ ਅਬਦ ਬੱਦੇ ਅਚੀਰ ਤੀਰੇ ਅਤੋੜ ਤਾੜੇ ਅਠੱਟ ਠੱਟੇ ਅਪਾੜ ਪਾੜੇ ਅਧੱਕ ਧੱਕੇ ਅਪੰਗ ਪੰਗੇ ਅਜੁੱਧ ਜੁੱਦੇ ਅਜੰਗ ਜੰਗੇ ਅਕੁੱਟ ਕੁੱਟੇ ਅਕੁੱਟ ਘਾਏ ਅਚੂਰ ਚੂਰੇ ਅਦਾਵਦਾਏ ਅਪੀਰ ਪੀਰੇ ਅਪੰਗ ਪੰਗੇ ਟੁੱਕ ਟੁਕੇ ਅਕੰਗ ਕੰਗੇ ਅਖੇਦ ਖੇਦੇ ਅਟਾ ਟਾਏ ਅਗੰਜ ਗੰਜੇ ਅਬਾਹ ਬਾਏ ਅਮੁਨ ਮੁੰਨੇ ਅਹੇ ਹੇ ਹੇ ਵਿਰਚਨ ਨਾਰੀ ਤਾਂ ਸੁਖ ਕੇ ਹੇ ਦੋਰਾ ਇਹ ਵਿਦ ਕੇ ਕਈ ਹਟ ਗਇਓ ਬਰ ਮੰਗ ਨਿਰਪਤੀਰ ਅਤ ਆਤਰ ਕਿਆ ਕਹਿ ਸਕੈ ਵਿਦੋ ਕਾਮ ਕੇ ਤੀਰ ਦੋਹਰਾ ਬਹੁ ਵਿਦ ਪਰ ਪਾਇਨ ਰਹੇ ਮੋਰੇ ਬਚਨ ਅਨੇਕ ਗਹਿ ਔ ਹਠ ਅਬਲਾ ਰਹੀ ਮਾਨਿਓ ਬਚਨ ਨਾ ਏਕ ਵਰਦਇਓ ਮੈਂ ਛੋਰੋ ਨਹੀਂ ਤੈ ਕਰ ਕੋਟ ਉਪਾਏ ਕਰ ਮੋਹ ਸੁਤ ਕੋ ਦੀਜੀਐ ਬਨਵਾਸੈ ਰਗੁਰਾਏ ਭੂਪ ਤਰਨ ਬਿਨ ਬੁੱਧ ਗਿਰਿਓ ਸੁਨਤ ਬਚਨ ਤ੍ਰਿਕਾਨ ਜੇ ਮਰਗੇਸ਼ ਬਨ ਕੇ ਵਿਖੈ ਬਧਿਓ ਬਧ ਕਰਵਾਨ ਤਰਫ ਰਾਤ ਪ੍ਰithvi ਪਰਿਓ ਸੁਨ ਬਨ ਰਾਮ ਉਚਾਰੇ ਪਲਕ ਪ੍ਰਾਣ ਤਿਆਗੇ ਤਜਤ ਮਦ ਸਫਰਿ ਸਰ ਬਾਰ RAM ਨਾਮ ਸਰਮਨਨ ਸੁਣਿਓ ਉਠ ਥਿਰ ਭਇਓ ਸੁਚੇਤ ਜਨ ਰਣ ਸੁਭਟ ਗਿਰਿਓ ਉਠਿਓ ਘੈ ਆਸ ਨਿਡਰ ਸੁਚੇਤ ਪ੍ਰਾਨ ਪਤਨ ਰਿਵਰ ਸੋ ਧਰਮ ਨ ਛੂਰਾ ਜਾਏ ਦੈਨ ਕਹੇ ਜੋ ਬਰਹੁਤੇ ਤਨ ਜੁਤ ਦੇ ਉਠਾਏ ਕੇ ਕਈ ਬਾਜ ਨਿਰਪੋ ਬਾਜ ਵਿਸ਼ਿਸ਼ਟ ਸੋ ਦੋਹਰਾ RAM ਪਿਆਨੋ ਬਨ ਕਰੈ ਭਰਤ ਕਰੈ ਠਗੁਰਾਏ ਬਰਖ ਚਤੁਰਦਸ ਕੇ ਮਿਤੇ ਫਿਰ ਰਾਜਾ ਰਗੁਰਾਏ ਕਹੀ ਵਿਸ਼ੇਸ਼ ਸੁਧਾਰ ਕਰ ਸ੍ਰੀ ਰਗਬਰ ਸੋ ਜਾਏ ਬਰਖ ਚਤੁਰਦਸ ਭਰਤ ਨਿਰਪ ਪੂਨ ਨਿਰਪ ਸ੍ਰੀ ਰਗੁਰਾਏ ਸੁਣ ਵਿਸ਼ੇਸ਼ ਕੋ ਬਚ ਸ਼੍ਰਵਣ ਰਗਵਤ ਫਿਰੇ ਸਸੋਗ ਉਤ ਦਸ਼ਰਥ ਤਨ ਕੋ ਤਜਿਓ ਸ੍ਰੀ ਰਗਵੀਰ ਬਿਯੋਗ ਸੋਰਠਾ ਗ੍ਰਹਿ ਆਵਤ ਰਗੁਰਾਏ ਸਭ ਧਨ ਦਿਓ ਲੁਟਾਏ ਕੈ ਕਟ ਤਰ ਕਸੀ ਸੁਹਾਏ ਬੋਲਤ ਬੇਸੀ ਸੋ ਵਚਨ ਸੋਰਠਾ ਸੁਣ ਸੀ ਸੁਜਸ ਸੁਜਾਨ ਰਹੁ ਕੁਸਲਿਆ ਤੀਰ ਤੁਮ ਰਾਜ ਕਰੋ ਫਿਰ ਆਨ ਤੋਹੇ ਸਹਿਜ ਬਨਵਾਸ ਬਾਸੇ ਸੀਤਾ ਬਾਤ ਰਾਮ ਸੋ ਸੋਲਟਾ ਮੈਂ ਨਾ ਤਜੋ ਪੀ ਸੰਗ ਕੈਸੋ ਹੀ ਦੁਖ ਜੀ ਪੈ ਪਰੋ ਤਨਕ ਨਾ ਮੋਰੋ ਅੰਗ ਅੰਗ ਤੇ ਹੋਏ ਅਨੰਗ ਕਿਨ ਰਾਮ ਬਾ ਸੀਤਾ ਪ੍ਰਤ ਮਨੋਹਰ ਛੰਦ ਜੋ ਨਾ ਰਹੋ ਸਸਰਾਰ ਕੇ ਸੋਦਰ ਜਾਇ ਪਿਤਾ ਗ੍ਰਹਿ ਤੋਏ ਪਠੈ ਦਿਓ ਨੇਕ ਸੁਭਾਨਣ ਤੇ ਹਮ ਕੋ ਜੋਈ ਠਾਟ ਕੋ ਸੋਈ ਗਾਟ ਕਠੈ ਦਿਓ ਜੇ ਕਿਤ ਚਾ ਕਰੋ ਤਨ ਕੀ ਟੁਕ ਮੋਹ ਕਹੋ ਸਭ ਤੋਹੇ ਉਠੈ ਦਿਓ ਕੇਤ ਗਿਓ ਕੋ ਰਾਜ ਸਲੋਚਨ ਰੰਕ ਕੋ ਲੰਕਨ ਸੰਕ ਲੁਟੈ ਦਿਓ ਘੋਰ ਸਿਆ ਬਨ ਤੂੰ ਸੋ ਕੁਮਾਰ ਕਹੋ ਹਮ ਸੋ ਕਸ ਤੈ ਨਿਭੈ ਹੈ ਗੁੰਜਤ ਸਿੰਘ ਟਕਾਰਤ ਕੋਲ ਭਿਆਨਕ ਭੀਲ ਲਖੈ ਭ੍ਰਮਿਆ ਹੈ ਸੁੰਕਤ ਸਾਪ ਬਕਾਰਤ ਬਾਗ ਪਕਾਰਤ ਭੂਤ ਮਹਾ ਦੁਖ ਪੈ ਹੈ ਤੂੰ ਸੋ ਕੁਮਾਰ ਰਚੀ ਕਰਤਾਰ ਵਿਚਾਰ ਚਲੇ ਤੋਹਿ ਕਿਉ ਬਨਿਆ ਹੈ ਸੀਤਾ ਬਾਤ RAM ਸੋ ਮਨੋਵਰ ਛੰਦ ਸੂਲ ਸਹੋ ਤਨ ਸੂਕ ਰਹੋ ਪਰ ਸੀ ਨਾ ਕਹੋ ਸਿਰ ਸੂਲ ਸਹੋਂਗੀ ਬਾਗ ਬੁਕਾਰ ਫਨੀਨ ਫੁਕਾਰ ਸੋ ਸੀਸ ਗਿਰੋ ਪਰ ਸੀ ਨਾ ਕਹੋਂਗੀ ਬਾਸ ਕਹਾ ਬਨਵਾਸ ਭਲੋ ਨਹੀਂ ਪਾਸ ਤਜੋ ਪੀਏ ਪਾਏ ਗਹੂੰਗੀ ਹਾਸ ਕਹਾ ਇਹ ਉਦਾਸ ਸਮੈ ਗ੍ਰਹਿ ਆਸ ਰੋ ਪਰ ਮੈਂ ਨ ਰਹੂੰਗੀ ਰਾਮ ਵਾਜ ਸੀਤਾ ਪ੍ਰਤ ਰਾਸ ਕਹੋ ਤੋ ਬਾਸ ਕਰੋ ਗ੍ਰਹਿ ਸਾਸ ਕੀ ਸੇਵ ਭਲੀ ਵਿਦ ਕੀਜੈ ਕਾਲ ਹੀ ਬਾਸ ਬਨੈ ਮ੍ਰਿਗ ਲੋਚਨ ਰਾਜ ਕਰੋ ਤੁਮ ਸੋ ਸੁਣ ਲੀਜੈ ਜੋ ਨ ਲਗੈ ਜੀ ਔਤ ਸੁਭਾਨਣੀ ਜਾਹੇ ਪਿਤਾ ਗ੍ਰਹਿ ਸਾਚ ਬਨੀਜੈ तात की बात गढ़ी जी जात सिद्धार्थ बनाय मोहि आस दीजै ਲਛਮਣ ਬਾਜ ਬਾਤ ਤੈ ਇਹੋ ਭਾਂਤ ਪਈ ਸੁਨਿਆਏਗੇ ਪ੍ਰਾਸ ਸਰਾਸਨ ਦੀਨੇ ਕੌਣ ਕਪੂਤ ਭਇਓ ਕੁਲ ਮੇ ਜਿਨ ਰਾਮੈ ਬਾਸ ਬਨੈ ਕਹੁ ਦੀਨੇ ਕਾਮ ਕੇ ਬਾਣ ਬਧਿਓ ਬਸ ਕਾਮਨ ਕੂਰ ਕੁਚਾਲ ਮਹਾ ਮਤ ਹੀਨੇ ਰਾਣ ਕੁਭਾਂਡ ਕੇ ਹਾਥ ਵਿਕਿਓ ਕਾਪੀ ਨਾਚਦ ਨਾਚ ਛਰੀ ਜਿਮ ਚੀਨੇ ਕਾਮ ਕੋ ਡੰਡ ਲੀਏ ਕਰਕੇ ਕਈ ਬਾਨਰ ਜਿਉ ਨਿਰਪਨਾਚ ਨਚਾਵੇ ਐਠਣ ਐਠ ਮੈਠ ਲੀਏ ਢਿਗ ਬੈਠ ਸੁਆਜਮ ਪਾਠ ਪੜਾਵੇ ਸੌ ਤਨ ਸੀਸ ਵੈ ਈਸ ਕੀਸ ਪ੍ਰਥੀਸ ਜਿਉ ਚਾਮ ਕੇ ਦਾਮ ਚਲਾਵੇ ਪੂਰ ਕੁਜਾਤ ਕੋ ਪੰਥ ਦੁਰਾਨਨ ਲੋਕ ਗਏ ਪਰ ਲੋਗ ਗਵਾਵੈ ਲੋਕ ਟੇਵ ਲਗੇ ਉਨ ਕੀ ਪ੍ਰਭਾਵ ਤਜੇ ਮੋਇ ਕਿਉ ਬਨਿਆ ਹੈ ਜੋ ਹਟ ਬੈਠ ਰੋ ਘਰ ਮੋ ਜਸ ਕਿਉ ਚਲ ਹੈ ਰਗਵੰਸ ਲਜੈ ਕਾਲ ਹੀ ਕਾਲ ਉਚਾਰਤ ਕਾਲ ਗਇਓ ਇਹ ਕਾਲ ਸੋ ਛਲ ਜੈ ਹੈ ਧਾਮ ਰਹੋ ਨਹੀਂ ਸਾਚ ਕਹੋ ਇਹ ਘਾਤ ਗਈ ਫਿਰ ਹਾਥ ਨਾ ਆਇ ਹੈ ਚਾਂਪ ਤਰੈ ਕਰ ਚਾਰ ਕੋ ਤੀਦ ਤੁਨੀਰ ਕਸੇ ਦੂ ਵੀਰ ਸੁਹਾਏ ਆਪ ਦਰਾਜ ਤ੍ਰਿਆ ਜੇ ਸੋਵਤ ਹੂਨ ਵਿਦਾਤੇ ਤੀਰ ਸਿਧਾਏ ਪਾਏ ਪਰੇ ਪਰ ਨੈਣ ਰਹੇ ਪਰਮਾਤ ਭਲੀ ਬਿਦ ਕੰਠ ਲਗਾਏ ਬੋਲੇ ਤੇ ਪੂਤ ਨਾ ਆਪਦ ਧਾਮ ਬੁਲਾਏ ਨਿਉ ਆਪਣ ਤੇ ਕਿਮ ਆਏ ਰਾਮ ਬਾਜ ਮਾਤਾ ਪ੍ਰਤ ਤਾ ਦਇਓ ਬਨਵਾਸ ਮੈਂ ਤੁਮ ਦੇਹ ਰਜਾਇ ਅਬੈ ਤਹ ਜਾਉ ਕੰਟਕ ਕਾਨਨ ਬੇਹੜ ਗਾਹੇ ਤ੍ਰਿਉ ਦਸ ਬਰਖ ਬਿਤੇ ਫਿਰ ਆਉ ਜੀਤ ਰਹੇ ਤੋ ਮਿਲੋ ਫਿਰ ਮਾਤ ਮਰੇ ਗਏ ਭੂਲ ਪਰੀ ਬਗਸਾਉ ਭੂਪਾ ਕੈ ਅਰਿਣੀ ਵਰਤੇ ਬਸ ਕੇ ਵਨ ਮੋ ਫਿਰ ਰਾਜ ਕਮਾਉ ਮਾਤਾ ਬਾਜ ਰਾਮ ਸੋ ਮਨੋ ਛੰਦ ਮਾ ਸੁਨੀਏ ਬਾਤ ਜਬੈ ਤਬ ਰੋਵਤ ਹੀ ਸੁਤ ਕੇ ਉਰ ਲਾਗੀ ਹਾਰ ਗਵੀਰ ਸਰੋਮਣ RAM ਚਲੇ ਬਨ ਕਉ ਮੋਹਿ ਕਉ ਕਤ ਤਿਆਗੀ ਨੀਰ ਬਿਨਾ ਜਿਮ ਮੀਂਹ ਦਸਾ ਤੇ ਭੂਖ ਪਿਆਸ ਕਈ ਸਭ ਭਾਗੀ ਚੂਮ ਚਰਾਗ ਚਰੀ ਛੱਡ ਬਾਲ ਵਿਸਾਲ ਦਵਾ ਉਨਕੀ ਉਰ ਲਾਗੀ ਜੀਵਤ ਪੂਤ ਤਵਾਨਨ ਪੇਖ ਸਿਆ ਤੁਮਰੀ ਦੁਤ ਦੇਖ ਅਘਾਤੀ ਚੀਨ ਸੁਮਿਤਰਜ ਕੀ ਛਬ ਕੋ ਸਭ ਸੋਗ ਵਿਸਾਰੀਏ ਹਰ ਘਾਤੀ ਕੇ ਕਈ ਆਦਿਕ ਸੌਤਨ ਕਉ ਲਖ ਪਹੁ ਚੜਾਏ ਸਦਾ ਬਾਤੀ ਤਾ ਕਉ ਤਾਤ ਅਨਾਜ ਜਿਉ ਆਜ ਚਲੇ ਬਨ ਕੋ ਤਜ ਕੈ ਬਿਲ ਲਾਤੀ ਹੋਰ ਰਹੇ ਜਨ ਕੋਰ ਕਈ ਮਿਲ ਜੋਰ ਰਹੇ ਕਰ ਏਕ ਨਾ ਮਾਨੀ ਲਛਣ ਬਾਤ ਕੇ ਧਾਮ ਵਿਦਾ ਕਹੋ ਜਾਤ ਵੈ ਜੀਵ ਹੋ ਏ ਸੋ ਸੁਨ ਬਾਤ ਪਪਾਤ ਤਰਾ ਪਰ ਘਾਤ ਭਲੀ ਏ ਬਾਤ ਬਖਾਨੀ ਜਾਨ ਵਸੇਲ ਸੁਮਾਰ ਲਗੇ ਛਿਤ ਸੋਵਤ ਸੂਰ ਬਡੋ ਅਭਿਮਾਨੀ ਕੌਣ ਕੁਜਾਤ ਕੁਕਾਜ ਕੀਓ ਜਿਨ ਰਾਗ ਬਖੋ ਇਹ ਭਾਂਤ ਬਖਾਨਿਓ ਲੋਕ ਅਲੋਕ ਗਵਾਏ ਦੁਰਾਨਨ ਭੂ ਸੰਘਾਰ ਮਹਾ ਸੁਖ ਮਾਨਿਓ ਪਰਮ ਗਇਓਡ ਕਰਮ ਕਰਿਓ ਘਟ ਧਰਮ ਕੋ ਤਿਆਗ ਧਰਮ ਪਰਮਾਨਿਓ ਨਾ ਕਟੀ ਨਿਰਲਾਜ ਨੇ ਸਾਚਰ ਨਾ ਨਿਪਾਤਤ ਨੇਹੋ ਨਾ ਮਾਨਿਓ ਸੁਮਿਤਰਾ ਬਾਚ ਲਛਮਣ ਸੋ ਦਾਸ ਕੋ ਭਾਵ ਧਰੇ ਰਹੀਓ ਸੁਤ ਮਾਤ ਸਰੂਪ ਸਿਆ ਪਹਿਚਾਨੋ ਤਾਤ ਕੀ ਤੁਲ ਸਿਆਪਤ ਕਉ ਕਰ ਕੈ ਇਹ ਬਾਤ ਸਹੀ ਕਰ ਮਾਨੋ ਜੇਤਕ ਕਾਨਨ ਕੇ ਦੁਖ ਹੈ ਸਭ ਸੋ ਸੁਖ ਕੈ ਤਨ ਪੈ ਅਨੁਮਾਨੋ RAM ਕੇ ਪਾਇ ਗਹਿ ਰਹੀਓ ਬਨ ਕੈ ਘਰ ਕੋ ਘਰ ਕੈ ਬਨ ਜਾਨੋ ਰਾਜੀਵ ਲੋਚਨ RAM ਕੁਮਾਰ ਚਲੇ ਬਨ ਕਉ ਸੰਗ ਭਰਾ ਸੁਹਾਇਓ ਦੇਵ ਦੇਵ ਨਛਤਰ ਸਜੀ ਪਦ ਚੌਕ ਚਕੇ ਮਨ ਮੋਦ ਵਢਾਇਓ ਆਨਨ ਬਿੰਬ ਪਰਿਓ ਬਸਦਾ ਪਰ ਫੈਲ ਰਿਓ ਫਿਰ ਹਾਥ ਨਾ ਆਇਓ ਬੀਚ ਆਕਾਸ ਨਿਵਾਸ ਕੀਓ ਤਿਨ ਤਾਹੀ ਤੇ ਨਾਮ ਮੈਂ ਅੰਕ ਕਹਾਇਓ ਦੋਹਰਾ ਪਿਤ ਆਗਿਆ ਤੇ ਬਨ ਚਲੇ ਤਾਜ ਗ੍ਰਹਿ RAM ਕੁਮਾਰ ਸੰਗ ਸਿਆ ਮ੍ਰਿਗ ਲੋਚਨੀ ਜਾ ਕੀ ਪ੍ਰਭਾ ਅਪਾਰ ਇਤ ਸ੍ਰੀ RAM ਬਨਵਾਸ ਦੀਵੋ